ਬਿੰਦਕ ਗਾਲ ਸੁਣੀ ਥੋੜੀ ਜੀ ਗੱਲ ਦੇਉ ਰੋ ਕਈਓ ਪਿਰਿਓ ਕਈਓ ਮੇਰੇ ਸਤਗੁਰੂ ਦੀ ਗੱਲ ਸੁਣਾਵੇ ਕੋਈ ਆਣ ਸੁਣਾਵੇ ਹਰ ਕੀ ਹਰ ਗਾਲ ਹੋ ਸੋ ਹਰ ਜਨ ਹੈ ਭਲ ਭਾਲ ਹੋਂ ਤਿਸ ਕੇ ਬਲ ਬਲ ਬਾਲ ਮੈਂ ਉਹ ਤੋਂ ਬਲਿਹਾਰ ਜਾਣਾ ਜਿਹੜਾ ਮੈਨੂੰ ਸਤਿਗੁਰੂ ਦੀ ਗੱਲ ਸੁਣਾਵੇ ਕਿਉਂ ਕਲਯੁਗ ਦੀ ਮੈਂ ਅਰਜ ਕਰਦਾ ਸੀ ਕਲਯੁਗ ਨੇ ਸਾਡੇ ਮਨ ਅਸੀਂ ਸਾਧ ਸੰਗਤ ਦੇ ਵਿੱਚ ਬੈਠ ਕੇ ਜਦੋਂ ਸਾਨੂੰ ਸਾਨੂੰ ਉਹ ਟਾਈਮ ਜੇ ਤੁਹਾਨੂੰ ਪਤਾ ਹੈ ਮੈਂ ਤੇ ਬਹੁਤ ਮੋਟਾ-ਮੋਟਾ ਕੰਮ ਕਰਨ ਵਾਲਾ ਕਿ ਟੈਲੀਵਿਜ਼ਨ ਆ ਹੁਣ ਤੁਹਾਡੀ ਜੇਬ ਦੇ ਵਿੱਚ ਇੰਨੀ ਕੁਗੀ ਜਿਹੀ ਪਾਈ ਹੋਈ ਹੈ ਇਹਦਾ ਮਾੜਾ ਜਿਹਾ ਉਹ ਜੇ ਸਹੀ ਹੋਵੇ ਤੇ ਸਾਰੀ ਦੁਨੀਆ ਤੇ ਨਾ ਗੱਲਾਂ ਕਰਦੇ ਹੋ ਮਾੜੀ ਜੀ ਚੀਜ਼ ਦੇ ਵਿੱਚੋਂ ਥੋੜਾ ਜਿਹਾ ਨੁਕਸ ਹੋਵੇ ਤੇ ਉਹ ਫੇ ਲਾਗਲੇ ਨੂੰ ਵੀ ਨਹੀਂ ਸੁਣਨਾ ਇਹ ਹੋਈ ਸਾਡੇ ਮਨ ਦਾ ਕੰਮ ਹੈ ਮਨਾਂ ਦੇ ਉੱਤੇ ਕਲਯੁਗ ਦਾ ਰਾਜ ਹੈ ਕਹਿੰਦੇ ਸੋਈ ਚੰਦ ਚੜੇ ਸਿਤਾਰੇ ਸੋਈ ਦਿਨੀਰ ਤਪਤਰ ਹੈ ਸਾ ਧਰਤੀ ਸੁਪੌਣ ਚੁਲਾਰੇ ਜੁਗ ਜਿਉ ਖੇਲੇ ਥਾਵ ਕੈਸੇ ਜਿਹੜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਸਨ ਉਹਨਾਂ ਵਿੱਚੋਂ ਕੁਝ ਬਜ਼ੁਰਗਾਂ ਦੇ ਦਰਸ਼ਨ ਕਰਨ ਦਾ ਮੌਕਾ ਵੀ ਮਿਲਿਆ ਜਿਹੜੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਮੌਕੇ ਦੇ ਸਿੱਖ ਸਨ ਉਹ ਕਿਸ ਤਰ੍ਹਾਂ ਸੀ ਗੁਰੂ ਰਾਮ ਸਿੰਘ ਦਾ ਨਾਮ ਜ਼ਬਾਨ ਤੇ ਆਇਆ ਨਹੀਂ ਤੇ ਨਾਲ ਹੀ ਉਹਨਾਂ ਦਾ ਹੌਕਾ ਨਿਕਲਿਆ ਨਹੀਂ ਕਿਉਂ ਕਿ ਉਸ ਅਕਾਲ ਪੁਰਖ ਨਾਲ ਸਤਿਗੁਰੂ ਨਾਲ ਇੱਕ ਮਿਕ ਹੋ ਗਏ ਜਿਸ ਤਰ੍ਹਾਂ ਲਿਖਿਆ ਨਾ ਕਹਿੰਦੇ ਇਹ ਕਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ ਨਾਨਕ ਸੇਵਕ ਕਾਢੀ ਜੇ ਸੇਤੀ ਖਸਮ ਸਮਾਏ ਇੱਕ ਮੇਕ ਹੋ ਜਿਉਂ ਜਲ ਮੈਂ ਜਲ ਆਏ ਖਟਾਨਾ ਤੇ ਜੋਤੀ ਸੰਗ ਜੋਤ ਸਮਾਨਾ ਜਿਹੜੀ ਇਹ ਸ੍ਰਿਸ਼ਟੀ ਤੁਸੀਂ ਕਾਇਨਾਤ ਦੇਖਦੇ ਹੋ ਇਹਦੇ 'ਚ ਹਮ ਨਹੀਂ ਚੰਗਾ ਚੰਗੇ ਬੁਰਾ ਨਹੀਂ ਕੋਏ ਪ੍ਰਮਤ ਨਾਨਕ ਤਾਰੇ ਸੋਏ ਸਾਨੂੰ ਸਤਿਗੁਰੂ ਮਿਲਿਆ ਅਸੀਂ ਭਜਨ ਸਾਨੂੰ ਮਿਲਿਆ ਕਦੀ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕਿ ਇਹਦਾ ਕਦੇ ਸਵਾਦ ਵੀ ਆਇਆ ਕਿ ਸਤਿਗੁਰੂ ਜਗਜੀਤ ਸਿੰਘ ਦੇ ਡਰ ਨਾਲ ਹੀ ਮਾਲਾ ਫੇਰਦੇ ਇਹਦਾ ਸਵਾਦ ਵੀ ਕਦੇ ਆਇਆ ਇਹਦਾ ਸਵਾਦ ਬਹੁਤ ਹੈ ਗੁਰਬਾਣੀ 'ਚ ਲਿਖਿਆ ਮਹਾਰਾਜ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਹ 'ਚ ਰਹੀ ਤੇਰੀ ਪਿਆਸ ਨਾ ਜਾਏ ਇਹ ਜਿਹੜੀ ਰਸਨਾ ਜੀਵ ਹੈ ਇਹ ਸਾਰਾ ਪਵਾੜਾ ਇਹਦਾ ਹੈ ਇਸ ਨੂੰ ਜਿਸ ਨੇ ਵਸ ਕਰ ਲਿਆ ਇੱਕ ਰਸਨਾ ਨੂੰ ਤੇ ਵਿਸ਼ੇ ਵਕਾਰ ਨੂੰ ਜਿਹਨੇ ਵਸ ਕਰ ਲਿਆ ਉਹਨੂੰ ਹੋਰ ਬੰਦਗੀ ਦੀ ਲੋੜ ਨਹੀਂ ਇਹ ਰਸਨਾ ਇਹਨੇ ਸਵਾਦ ਚਖਦੀ ਹੈ ਇਹਦੀ ਪਿਆਸ ਨਹੀਂ ਜਾਂਦੀ ਤੇ ਫੇਰ ਇਹ ਰਸਨਾ ਕੀ ਕਰਦੀ ਹੈ ਕੌੜਾ ਸ਼ਬਦ ਕਹਿ ਦਿੰਦੀ ਹੈ ਲੜਾਈ ਹੋ ਜਾਂਦੀ ਹੈ ਇਹ ਰਸਨਾ ਮਿੱਠਾ ਸ਼ਬਦ ਕਹਿ ਦਿੰਦੀ ਹੈ ਕਿਸੇ ਨੂੰ ਪਿਆਰ ਦਾ ਸ਼ਬਦ ਕਹਿ ਦਿੰਦੀ ਹੈ ਪਿਆਰ ਵੱਧ ਜਾਂਦਾ ਹੈ ਇਹਦਾ ਕਿੰਨਾ ਪਵਾੜਾ ਹੈ ਇਹ ਰਸਨਾ ਨਾਮ ਜਪਣ ਲੱਪਵੇ ਤਾਂ ਫਿਰ ਇਹਦਾ ਜਨਮ ਮਰਨ ਕੱਟਿਆ ਜਾਂਦਾ ਏਕ ਚਿੱਤ ਨੇਕਸ਼ਨ ਤੇ ਆਇਓ ਕਾਲ ਫਾਸ ਕੇ ਬੀਤਣਾ ਇਹ ਚੀਜ਼ਾਂ ਜਿਹੜੀਆਂ ਹਨ ਜੋ ਮੈਂ ਤੁਹਾਡੇ ਪਾ ਅਰਜ਼ਾਂ ਕਰਦਾ ਹਾਂ ਇਹ ਇਸ ਤਰ੍ਹਾਂ ਕਹਿ ਲਓ ਕਿ ਜਿਸ ਤਰ੍ਹਾਂ ਇੱਕ ਬੱਚੇ ਨੂੰ ਤੁਸੀਂ ਐਮਏ ਦੀ ਡਿਗਰੀਆਂ ਦੀਆਂ ਗੱਲਾਂ ਦੱਸਣ ਲੱਪੋ ਉਹ ਫੇ ਸਾਡੇ ਮਨ 'ਚ ਨਹੀਂ ਜਾਂਦੀਆਂ ਕਿਉਂਕਿ ਮਨ ਜਿਹੜਾ ਨਾ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾ ਹੈ ਨਮੀਤ ਕਿਦਾਂ ਪ੍ਰਮਾਣ ਦਿੱਤਾ ਗੁਰੂ ਤੇਗ ਬਹਾਦਰ ਨੇ ਕਹਿੰਦੇ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾ ਹੈ ਨਮੀਤ ਮਾਇਆ 'ਚ ਕਿਸ ਤਰ੍ਹਾਂ ਰਮਿਆ ਹੋਇਆ ਕਿ ਨਿਕਲਦਾ ਨਹੀਂ ਮਾਇਆ 'ਚੋਂ ਕਹਿੰਦੇ ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾ ਹੈ ਨਾ ਮੀਤ ਜੈਸ ਮੂਤ ਮੂਰਤ ਚਿੱਤਰ ਜਿਉ ਛਾੜਤ ਨਾ ਹੈ ਨਾ ਪੀਤ ਜਿਸ ਤਰ੍ਹਾਂ ਕੰਧ ਦੇ ਉੱਤੇ ਕੋਈ ਤਸਵੀਰ ਲਿਖਦੇ ਹੋ ਜੇ ਤਾਂ ਫਰੇਮ ਵਾਲੀ ਤਾਂ ਲਾ ਲਓਗੇ ਜੇ ਕੰਧ ਤੇ ਲਿਖੀ ਹੋਈ ਉਹ ਨਹੀਂ ਲੱਤ ਸਕਦੀ ਇਹ ਸਾਡਾ ਮਨ ਜਿਹੜਾ ਮਾਇਆ 'ਚ ਇਸ ਤਰ੍ਹਾਂ ਉਹ ਉਹਤੇ ਇੱਕ ਸ੍ਰੀ ਰਾਗ ਦੇ ਵਿੱਚ ਸਤਿਗੁਰੂ ਜੀ ਪ੍ਰਮਾਣ ਦਿੰਦੇ ਹਨ ਕਿ ਭੌਰ ਤੇ ਪੂੰਡ ਇਹਨਾਂ ਦੋਹਾਂ ਦੀ ਦੋਸਤੀ ਹੋ ਗਈ ਕਰੀਬਨ ਕਰੀਬਨ ਇਹਨਾਂ ਦਾ ਸਹਿਜ ਰਲਦਾ ਮਿਲਦਾ ਤੇ ਉਹ ਕਹਿੰਦਾ ਉਹ ਤਾਂ ਫੇ ਬਿਸਟਾ ਫਰੋਲਦਾ ਜਿੱਥੇ ਪਸ਼ੂ ਗੋਹਾ ਕਰ ਦੇਵੇ ਉੱਥੇ ਫਰੋਲਦਾ ਤੇ ਭੌਰ ਜਿਹੜਾ ਉਹ ਫੁੱਲਾਂ ਦੇ ਉੱਤੇ ਵਾਸ਼ਨਾ ਲੈਂਦਾ ਭੌਰ ਲੋਭੀ ਕੁਸਮ ਬਾਸ ਕਾ ਮਿਲ ਆਪ ਬਿੰਦਾਵਾ ਹੈ ਬੰਦਾਵਾ ਨਹੀਂ ਬਿਨ ਹੋ ਜਾਂਦਾ ਹੈ ਸਤਿਗੁਰੂ ਪ੍ਰਤਾਪ ਸਿੰਘ ਨੇ ਦੱਸਿਆ ਕਿ ਭੌਰ ਆ ਕੇ ਕੌਲ ਫੁੱਲ 'ਚ ਬੈਠ ਜਾਂਦਾ ਤੇ ਉਥੇ ਗੂੰਜਣ ਲੱਗ ਪੈਂਦਾ ਉਹਨੂੰ ਉੱਡਣਾ ਭੁੱਲ ਜਾਂਦਾ ਜਦੋਂ ਸੂਰਜ ਛਿਪਦਾ ਕੌਲ ਮਿਟਿਆ ਜਾਂਦਾ ਵਿੱਚ ਹੀ ਉਹਦੇ ਰਹਿ ਜਾਂਦਾ ਤੇ ਉਹ ਮਾਲੀ ਫੁੱਲ ਤੋੜ ਲਿਆਉਂਦਾ ਉਹਦੇ ਵਿੱਚ ਦੀ ਸੂਈ ਨਗਾ ਦਿੰਦਾ ਹਾਰ ਪਰੋਣ ਵੇਲੇ ਪਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਦਾ ਪੌਰ ਨੂੰ ਉਸਤਾਦ ਲਿਖਿਆ ਉਹਨਾਂ ਦੀ ਦੋਸਤੀ ਹੋ ਗਈ ਉਹ ਕਹਿੰਦਾ ਭਈ ਤੂੰ ਇੱਥੇ ਜੋ ਬੈਠਾ ਦੁਰਗੰਧੀ ਤੇ ਚੱਲ ਤੈਨੂੰ ਮੈਂ ਬਾਗ ਦੇ ਵਿੱਚ ਫੁੱਲਾਂ ਦੀ ਸੁਗੰਧ ਦਿਖਾਵਾਂ ਲਿਜਾ ਕੇ ਗੁਲਾਬ ਦੇ ਫੁੱਲ ਤੇ ਬਿਠਾ ਉਹਨੇ ਕਿਹਾ ਵੀ ਇਹ ਗੂੰਜ ਪਾਏਗਾ ਇੱਥੇ ਮਸਤ ਹੋ ਜਾਏਗਾ ਪਰ ਉਹ ਉਦਾਂ ਹੀ ਬੈਠਾ ਉੱਥੇ ਇਟ ਵਾਂਗੂ ਹਿਲਦਾ ਜੁਲਦਾ ਨਹੀਂ ਉਹ ਕਹਿੰਦਾ ਵੀ ਇਹ ਮਹਿਕ ਇੰਨੀ ਤੇਜ਼ ਹੈ ਸਤ ਸੰਗਤ ਦੀ ਇੰਨੀ ਮਹਿਕ ਤੇਜ਼ ਹੈ ਗੁਰਬਾਣੀ ਦੀ ਔਰ ਨਾਮ ਦੀ ਇਹ ਗੂੰਜ ਕਿਉਂ ਨਹੀਂ ਪਾਉਂਦਾ ਓਹੋ ਕਹਿੰਦਾ ਵੀ ਇਹ ਜਿੱਥੇ ਬੈਠਦਾ ਉਥੇ ਉਸ ਗੰਦਗੀ ਦੇ ਗੋਲੀਆਂ ਇਹਨੇ ਜਿਹੜੀਆਂ ਜਿੱਥੋਂ ਮਹਿਕ ਇਹਨੂੰ ਆਉਣਾ ਉਹਨਾਂ ਵਿੱਚ ਇਹਨੇ ਦਿੱਤੀਆਂ ਮੈਂ ਕੋਥੋਂ ਉਥੋਂ ਲੰਘ ਹੀ ਨਹੀਂ ਸਕਦਾ ਉਸ ਨੇ ਫੇ ਫੜ ਲਿਆ ਉਹਨੂੰ ਇਹ ਸਤਿਗੁਰੂ ਪ੍ਰਤਾਪ ਸਿੰਘ ਦੀ ਰਚਨਾ ਤੋਂ ਸੁਣਿਆ ਪਰਮਾਨ ਉਹਨੂੰ ਵਿੱਚ ਫੇ ਖੂਬ ਪਾਣੀ ਦੇ ਗੋਥਲਿਆ ਐਨ ਉਹਨੂੰ ਕਰ ਤਕਲੀਰ ਫੇਰ ਬਿਠਾਇਆ ਫਿਰ ਮੈਂ ਕੌਣ ਲੱਪੇ ਇਸ ਤੇ ਸਾਨੂੰ ਵੀ ਸਤਿਗੁਰੂ ਜੀ ਕਹਿੰਦੇ ਹਨ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਮੈਂ ਜਿਹੜੀ ਅਰਜ਼ ਕੀਤੀ ਹੈ ਕਿ ਭਜਨ ਕਰਦਿਆਂ ਕਦੀ ਸੋਚਿਆ ਕਿ ਜਿਹੜਾ ਭਜਨ ਕਰਦੇ ਇਹਦੇ ਚ ਕਦੀ ਸਵਾਦ ਵੀ ਆਇਆ ਫਿੱਕਾ ਮਿੱਠਾ ਖਟਾ ਕੋਈ ਕੋਈ ਇਹਦਾ ਸਵਾਦ ਆਇਆ ਸਤਿਗੁਰੂ ਜਗਜੀਤ ਸਿੰਘ ਦਾ ਡਰ ਉਹ ਕਹਿਣ ਨਾ ਪਈ ਲੈ ਬਈ ਇਹ ਭਜਨ ਨਹੀਂ ਕਰਦਾ ਤੇ ਬੈਠੇ ਮੈਨੂੰ ਪਤਾ ਹੈ ਅਸੀਂ ਮੈਂ ਵੀ ਵਿੱਚੇ ਹੀ ਆ ਅਸੀਂ 35 ਪਾਸੇ ਸਾਡਾ ਮਨ ਫੇ ਦੌੜਦਾ ਨਾ ਸਾਨੂੰ ਪਤਾ ਲੱਗਦਾ ਕਿ ਅਸੀਂ ਭਜਨ ਚਾਰ ਅੱਖਰ ਲਾ ਕੇ ਕਰਦੇ ਆ ਸ਼ੁੱਧ ਕਰ ਪਹਿਲੇ ਸ਼ੁੱਧਤਾਈ ਦੀ ਗੱਲ ਹੈ ਦੂਸਰੇ ਨੰਬਰ ਤੇ ਮਨ ਹੈ ਫੇ ਕਿ ਮਨ ਸਾਡਾ ਇਹਦੇ ਚ ਲੱਗਾ ਕਿ ਅਸੀਂ ਮਨ ਸਾਡਾ ਨਠਾ ਮਨ ਕੀਨੋ ਦੈਦ ਦਿਸ ਬਿਸਰਾਮ ਆਗੇ ਰੱਖਿਓ ਸਾਲਗ੍ਰਾਮ ਮਨ ਕੀਨੋ ਦੈਦ ਦਿਸ ਬਿਸਰਾਮ ਮਨ ਦਾ ਹੀ ਸਾਰਾ ਪੁਆੜਾ ਹੈ ਜੇ ਮਨ ਇਕਾਗਰ ਹੋ ਗਿਆ ਤੇ ਫੇਰ ਉਹ ਨਾਮ ਕਹਿੰਦੇ ਹਨ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਪਰ ਇਹ ਹਰ ਰਸ ਕਰਮੀ ਪਾਈਏ ਮੈਂ ਆਪ ਕਹਿ ਸਕਦਾ ਕਿ ਮੈਂ ਵੀ ਕਰੀਬਨ 75 ਸਾਲ ਦਾ ਭਜਨ ਕਰਦਾ ਹੋਵਾਂਗਾ ਸਤਿਗੁਰਾਂ ਦੇ ਡਰ ਕਰਕੇ ਸਤਿਗੁਰਾਂ ਤੋਂ ਸ਼ਾਬਾਸ਼ ਲੈਣ ਕਰਕੇ ਅਜੇ ਤੱਕ ਭਜਨ ਕਰਦੇ ਜੇ ਸਵਾਦ ਆ ਜਾਏ ਤਾਂ ਫੇਰ ਨਾ ਘੜੀ ਦਾ ਦੇਖਣ ਦਾ ਟਾਈਮ ਹੈ ਫੇਰ ਇਦਾਂ ਹੀ ਲੱਗੇਗਾ ਜਦੋਂ ਅਗਲੇ ਅਰਦਾਸਾ ਕਾਂ ਪਏ ਹੈ ਹੋ ਵੀ ਗਿਆ ਟਾਈਮ ਫੇਰ ਉਹਨੂੰ ਰੰਚਕ ਮਾਤਰ ਲੱਗੇਗਾ ਤੇ ਜੇ ਨਹੀਂ ਲੱਗਾ ਤਾਂ ਫੇਰ ਉਹ ਪਾਸੇ ਲੈਂਦਾ ਰਹੇਗਾ ਵੀ ਇਹ ਜਿੰਨਾ ਕਿ ਚਿਰ ਇਹਨਾਂ ਨੇ ਕਿਹਾ ਆ ਉਹਨਾਂ ਚਿਰ ਕਦੋਂ ਪੂਰਾ ਹੋਏਗਾ ਤੇ ਕਦੋਂ ਛਟਕਾਰਾ ਹੋਏਗਾ ਉਹ ਫੇ ਕਿਉਂ ਕਲਯੁਗ ਜਿਹੜਾ ਉਹਦੀ ਵੀ ਡਿਊਟੀ ਲੱਗੀ ਹੈ ਉਹਦਾ ਮਨਾਂ ਦੇ ਉੱਤੇ ਰਾਜ ਹੈ ਇਹਦੇ ਉੱਤੇ ਮੈਂ ਕਰ ਛੋਟੀ ਜੀ ਕਰਨਾ ਜਿਸ ਵੇਲੇ ਮਹਾਭਾਰਤ ਦਾ ਯੁੱਧ ਹੋਇਆ ਪਰ ਉਹ ਧਰਮ ਯੁੱਧ ਵੀ ਸੀ ਵਿੱਚ ਉਹਦੇ ਅਧਰਮ ਇੱਕ ਮਨੂ ਨੂੰ ਮਾਰਨ ਕਰਕੇ ਅਧਰਮ ਹੋਇਆ ਸੀ ਤੇ ਉਹ ਇਦਾਂ ਸੀ ਕਿ ਜੇ ਕਿਸੇ ਦਾ ਸ਼ਸਤਰ ਟੁੱਟ ਜਾਂਦਾ ਸੀ ਤੇ ਆਪ ਵੀ ਉਹ ਸ਼ਸਤਰ ਤਿਆਗ ਉਹਨੂੰ ਧਰਮ ਯੁੱਧ ਸੀ ਕਿਉਂਕਿ ਯੁਧਿਸ਼ਟਰ ਨੂੰ ਧਰਮ ਰਾਜੇ ਦਾ ਅਵਤਾਰ ਲਿਖਿਆ ਸੀ ਇਹ ਹੁਣ ਦੇਖੋ ਕਿ ਉਧਰ ਦਰਯੋਧਨ ਵੈਰੀ ਹੈ ਫੌਜਾਂ ਦੀਆਂ ਫੌਜਾਂ ਲੈ ਕੇ ਆਇਓ ਮਾਰਨ ਵਾਸਤੇ ਆਇਓ ਹੈ ਤੇ ਦਰਯੋਧਨ ਜਾ ਕੇ ਉਹ ਤੋਂ ਪੁੱਛਦਾ ਕਿ ਭਰਾਤਾ ਜੀ ਕਿ ਮੈਨੂੰ ਕੋਈ ਉਪਾਅ ਦੱਸੋ ਮੁਕਾਬਲਾ ਵੀ ਉਹਦੇ ਸਕੇ ਭਰਾ ਨਾ ਭੀਮ ਨਾ ਆ ਵੀ ਮੈਨੂੰ ਕੋਈ ਦੱਸੋ ਜੁਗਤੀ ਤੇ ਜਿਹਦੇ ਨਾਲ ਮੈਂ ਮਰਾਂ ਨਾ ਕਹਿੰਦੇ ਲੈ ਇਹ ਕਿਹੜੀ ਗੱਲ ਆ ਤੂੰ ਕਹਿੰਦੇ ਤੇਰੀ ਮਾਂ ਜਿਹੜੀ ਮਾਤਾ ਗੰਧਾਰੀ ਹੈ ਉਸ ਨੇ ਵਿਆਹ ਕੇ ਆਉਂਦੀ ਨਹੀਂ ਪੱਟੀ ਬੰਨੀ ਹੋਈ ਆ ਉਹ ਜਿਸ ਵੇਲੇ ਪੱਟੀ ਖੋਲ ਕੇ ਪਹਿਲੀ ਨਿਗਾਹ ਜੇ ਤੇ ਪੈ ਗਈ ਉਹ ਪੱਥਰ ਦਾ ਹੋ ਜਾਏਗਾ ਤੇ ਤੁਹਾਡੇ ਘਰ 'ਚ ਹੀ ਕਹਿੰਦਾ ਨਾ ਖਿਗਾ ਇਹ ਤਾਂ ਦੁਆ ਚੱਲ ਉਹ ਚੱਲ ਪਿਆ ਉਹ ਚੀਜ਼ ਫਿਰ ਕ੍ਰਿਸ਼ਨ ਮਹਾਰਾਜ ਨੂੰ ਵੀ ਪਤਾ ਲੱਗ ਗਈ ਵੀ ਇਹ ਤਾਂ ਪੁਆੜੇ ਦੀ ਜੜ ਨਾ ਕੀ ਹੈ ਯੁਧਿਸ਼ਟਰ ਜਿਹੜਾ ਇਹ ਦੇਖਦਾ ਨਹੀਂ ਵੀ ਇਹ ਵੈਰੀ ਇਹ ਸੀ ਧਰਮ ਯੁਗ ਐਵੇਂ ਨਹੀਂ ਸੀ ਧਰਮ ਰਾਜੇ ਦਾ ਉਹ ਅਵਤਾਰ ਉਧਰੋਂ ਹੁਣ ਉਹ ਨਗਨ ਹੋ ਕੇ ਤੁਰ ਪਿਆ ਤੇ ਰਸਤੇ 'ਚ ਕ੍ਰਿਸ਼ਨ ਮਹਾਰਾਜ ਮਿਲ ਗਏ ਉਹ ਕਹਿੰਦੇ ਦਰਯੋਧਨ ਤੈਨੂੰ ਸ਼ਰਮ ਨਹੀਂ ਆਈ ਵੀ ਲੋਕੀ ਵੀ ਦੇਖਦੇ ਤੂੰ ਇੱਕਦਮ ਨੰਗਾ ਤੜੰਗਾ ਤੁਰਿਆ ਜਨ ਮਾਤਾ ਕੋ ਚੱਲਿਆ ਕਹਿੰਦਾ ਉਹ ਉਹ ਮੂਰਖਾ ਕਹਿੰਦਾ ਭਈ ਕੋ ਹੋਰ ਨਹੀਂ ਤਾਂ ਕਮ ਸੇ ਕਮ ਅੱਗੇ ਪਿੱਛੇ ਦੋ ਪੱਤੇ ਹੀ ਨਾ ਕੀ ਗਾ ਲਾਲਾ ਕੇਲੇ ਦੇ ਤੂੰ ਐਡਾ ਬਸ਼ਰਮ ਹੋ ਕੇ ਚੱਲਿਆ ਚੱਲ ਉਹਨੇ ਦੋ ਪੱਤੇ ਅੱਗੇ ਪਿੱਛੇ ਲਾ ਲੈ ਤੇ ਮਾਤਾ ਨੂੰ ਕਹਿੰਦਾ ਮਾਤਾ ਪੱਟੀ ਖੋਲ ਕੇ ਜਰਾ ਮੇਰੇ ਤੇ ਨਿਗਾਹ ਪਾ ਦੇ ਜਦ ਮਾਤਾ ਨੂੰ ਵੀ ਪਤਾ ਸੀ ਜਦ ਉਹਨੇ ਪੱਟੀ ਖੋਲੀ ਉਹ ਕਹਿੰਦੀ ਹਾ ਤੈਨੂੰ ਵਿੱਚ ਵਿਚੋਲਾ ਕਿਹੜਾ ਟੱਕਰ ਪਿਆ ਜਿਨੇ ਤੈਨੂੰ ਨਾ ਖੇਗਾ ਇਹ ਕੰਮ ਜੇ ਤੂੰ ਇਹ ਵੀ ਨਾ ਲਿਆਉਂਦਾ ਤੇ ਤੂੰ ਪੱਥਰ ਦਾ ਹੋ ਜਾਣਾ ਸੀ ਭਾਵਾਂ ਭੀਮ ਨਾ ਕੀ 10 ਜਨਮ ਤੇਰੇ ਨਾਲ ਲੜਦਾ ਰਹਿੰਦਾ ਤੂੰ ਨਹੀਂ ਸੀ ਮਰਨਾ ਇਸ ਤਰ੍ਹਾਂ ਯੁੱਧ ਕਰਕੇ ਤੇ ਉਹ ਦੱਸਦੇ ਹਨ ਉਸ ਪੱਖ ਦੇ ਵਿੱਚੋਂ ਇੱਕ ਅਸਸਾਮਾ ਤੇ ਇੱਕ ਦਰਯੋਧਨ ਅਜੇ ਮਰਿਆ ਨਹੀਂ ਤੇ ਇੱਕ ਕਿਰਪਾਚਾਰੀਆ ਇਹ ਤਿੰਨ ਜਣੇ ਬਚੇ ਸੀ ਬਾਕੀ ਸਾਰੇ ਇਹਨਾਂ ਮਾਰ ਦਿੱਤੇ ਮੈਂ ਇਹ ਕਥਾ ਨਹੀਂ ਤੁਹਾਨੂੰ ਸੁਣਾਉਂਦਾ